साची प्रीत हाम साची प्रीत ह सा Thomas. ਮਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੇ ਬੂੰਦ ਵੀ ਹੂੰ ਜੋ ਮਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੇ ਬੂੰਦ ਵੀ ਹੂੰ ਨਾ ਚਾਤਰੀ ਕੋ ਕਿਉਂ ਕਰ ਤ੍ਰਿਪਤਾਵੇ ਨਾਦ ਕੁਰੰਕੇ ਬੇਦ ਸਨਮੁਖ ਉਠਾਵੇ ਭਵਿਰ ਲੋਭੀ ਲੋਭੀ ਕੁਸਮ ਬਾਸਗਾ ਮਿਲਿਆ ਪਬੰਦਾ ਵੈ ਤਿਉ ਸੰਤ ਜਨਾ ਹਰ ਪ੍ਰੀਤ ਹੈ ਜੋ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਘਾਵੇ ਜੋ ਤੋ dog. ਪ੍ਰੀਤ ਹਮ ਸਾਜੀ ਪ੍ਰੀਤ ਹਮ ਸਾਜੀ ਪ੍ਰੀਤ ਹਮ ਸਾਜੀ ਪ੍ਰੀਤ ਹਮ ਜੋ ਤੁਮਰ ਗਿਰਵਿਰ ਤੋ ਹਮ ਮੋਰਾ ਜੋ ਤੁਮ ਚੰਦ ਤੋ ਹਮ ਨਾ ਤੋਰੋ ਤੋ ਹਮ ਨਹੀਂ ਤੋਰੇ ਤੋ ਹਮ ਨਹੀਂ ਤੋਰੇ ਮਾਦਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੇ ਤੁਮ ਸਿਓ ਤੋਰ ਕਵਨ ਸੰਗ ਜੋਰੇ ਕਵਨ ਸੰਗ ਜੋਰੇ ਸਾਚੀ ਪ੍ਰੀਤ ਹਮ ਸਾਚੀ ਸ਼ਾਨ ਜਿਨ ਕਢੈ ਮੇਰੀ ਪ੍ਰੀਤ ਗੋਬਿੰਦ ਸ਼ਾਨ ਜਿਨ ਕਢੈ ਮੈਂ ਤੇ ਮੋਲ ਮਾਗੀ ਲਈ ਜੀ ਸਟੈ ਸਾਚੀ ਪ੍ਰੀਤ ਹਮ ਸਾਚੀ ਸੱਚੀ ਪ੍ਰੀਤ ਸੱਚੀ ਪ੍ਰੀਤ ਸੱਚੀ ਸਾਚੀ ਪ੍ਰੀਤ ਹਮ Hazir ਸਾਚੀ ਪ੍ਰੀਤ ਹਮ ਤੁਮ ਸੋ ਜੋਰੀ ਚੰਦ ਚਕੋਰ ਪ੍ਰੀਤ ਹੈ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ ਜਗ ਵੀ ਸੂਰਜ ਜਗ ਵੀ ਸੂਰਜ ਹੀਤ ਹੈ ਮਿਲ ਹੋਨ ਸੁਖਾਲੇ ਹੋ ਕਵਲ ਜਲ ਜਾਨੀ ਐ ਖਿਰ ਮੋਹ ਵੇਖਾਲ ਮੋਰ ਬਬੀ ਹੈ ਬੋਲ ਦੇ ਮੋਰ ਬਬੀ ਹੈ ਬੋਲ ਦੇ ਵੇਖ ਬਦਲ ਕਾਲੇ ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸਮਾਲੇ ਪੀਰ ਮੁਰੀਦਾ ਪਿਰ ਹਰੀ ਉਹ ਨਿਭ ਹੈ ਨਾਲੇ ਨਾਲੇ ਸਾਚੀ ਪ੍ਰੀਤ ਹਾ ਸਾਚੀ ਪ੍ਰੀਤ ਹਾ ਸਾਚੀ ਪ੍ਰੀਤ ਹਾ ਸਾਚੀ ਪ੍ਰੀਤ ਹਾਮ ਤੁਮ ਸੇ ਉਝੋਰੀ ਤੁਮ ਸੇ ਉਝੋਰੀ ਤੁਮ ਸੇ ਸਿਓ ਜੋਰ ਤੁਮ ਸਿਓ ਜੋਰ ਅਵਰ ਸੰਗ ਤੋਰੀ ਜਾ ਜਾ గమదమా దమ గమ దని ధమ గమ జని దని ధమ గమ దని సని సదమ ధమ గమ ధమ గమ ధని ధమ గమ ధని ధమ గమ ధని ధమ గమ గ జని ధని ధమ గమ ధని స స స జ జ జ Lord. ਜਿਨ ਕਟੇ ਜਮ ਫਾਇਸਾ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ధమ గమ ని ధ ని ధ ని ని ధ ని ధమ ధమ గమ ధ ని సా సా తు మరే భజన పట్ట హే జమ మరే భజన గమ గ ధ ని ధ ని ధమ గమ ధ ని సా సా సా తు మరే భజన रे ధనిని ధనిని ధని ధనిని ధనిని ధని ధనిని ధనిని మద మద మదద ధని ధమ ధని ధమ గమ ధని ధమ గమమ గమమ మదద మదద గమ ధని ధమ గమ ధని ధమ గమమ మదద ధని ధమ గమమ మదద ధని ధమ గమ ధని గమ ధని స ధని స గమ గ సని స ధని ధమ గమ ధని సని ధమ గమ ధని స స స తో మేరే భజన కట్టే జమ పాస తో మేరే ਰੇ ਭਜਨ ਕਟੇ ਜਾਮ ਫਾਸਾ ਧੂਮ ਰੇ ਭਜਨ ਕਟੇ ਜਾਮ ਆ ਆ ਆ sa ni da ni da ma da ma ga ma da ni sa ni sa ni ni ni ga ma da ni sa ni sa ni ni da ni da ma da ma ga ma da ni sa ni sa sa ni sa sa ni sa ni ni da ma ni ni da ma ni ni da ma ga ma da ni sa ni da ni da ma da ma ga ma da ni sa ni sa ni da ni da ma ga ma da ni sa ni sa ga ma da ni sa ni sa ga ma da ni sa ni sa sa sa ga ma da ni sa ni sa ga ma da ni sa ni sa ga ma da ni sa ni sa sa sa ga ma da ni sa ni sa ga ma da ni sa ni sa ga ma da ni sa sa sa tumre ਭਜਨ ਕਟ ਹੈ ਜਾਮ ਫਾਸਾ ਤੁਮਰੇ ਘਟ ਹੈ ਜਮ ਫਾਸਾ ਧੂਮ ਰੇ ਭਜਨ ਆ ਧੂਮ ਰੇ ਭਜਨ ਘਟ ਹੈ ਜਮ ਫਾਸਾ ਧੂਮ ਰੇ ਭਜਨ ਆ ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰਾ ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰਾ ਹੋ ਸੁਨ ਸੁਨ ਜੀ